ਟੁਟੇਂਦੀ ਐ ਸੁਹਾਗ ਕੋ ਤੋ ਤਨ ਕਾਈ ਕੋਰ ਜਿਨ੍ਹਾਂ ਨੌ ਸੁਹਾਗਣੇ ਤਿਨਾ ਨਾ ਹੋਰ ਟੁਟੇਂਦੀ ਐ ਸੁਹਾਗ ਕੋ ਸੁਹਾਗ ਨੂੰ ਢੋਲਦੀ ਫਿਰਦੀ ਤੋ ਤਨ ਕਾਈ ਕੋਰ ਤੋ ਤਨ ਕਾਈ ਕੋਰ ਤੇਰੇ ਤਨ ਦਾ ਜਿਹੜਾ ਕੋਰ ਹੈ ਕੋਰ ਹੁੰਦੀ ਜਿਹੜੀ ਆਪਾਂ ਉੱਤੇ ਲਾਉਂਦੇ ਆ ਨਾ ਪੱਟੀ ਕੋਰ ਤਨ ਨੂੰ ਕੋਈ ਜਿਹੜਾ ਤਨ ਹੈ ਤੇਰਾ ਕੋਈ ਉਹਦੇ ਤੇ ਕੋਰ ਨਹੀਂ ਹੈ ਬਾਹਰਲੇ ਪਾਸੇ ਕਿਨਾਰਾ ਨਹੀਂ ਹੈ ਉਹਦਾ ਬਾਹਰ ਕੁਝ ਨਹੀਂ ਹੈ ਤੇਰੇ ਕਾਈ ਕੋਰ ਕਿਹਦੇ ਨਾਲ ਜੁੜੀ ਹੋਈਆਂ ਜਿਨ੍ਹਾਂ ਨਾਲ ਸੁਹਾਗਣੀ ਤੇਰਾ ਝਾਕਣਾ ਹੋਰ ਤਾਂ ਤਾਂ ਫਿਰ ਕੋਰ ਕੋਰ ਜਿੱਥੇ ਲੱਗ ਜਾਂਦੀ ਹੈ ਨਾ ਕੋਰ ਲੱਗ ਜਾਂਦੀ ਆ ਉੱਥੇ ਹੋਰ ਨਹੀਂ ਕੁਝ ਲੱਗ ਸਕਦਾ ਫਿਰ ਉਹਦੇ ਨਾਲ ਉਹ ਕੋਰ ਲਾਉਂਦੇ ਨੇ ਆਲੇ ਦਾਲੇ ਜਿਹੜੀ ਲਾਸਟ ਹੁੰਦੀ ਆ ਲਾਸਟ ਉਹਦੇ ਨਾਲ ਹੋਰ ਨਹੀਂ ਫਿਰ ਰੰਗ ਜੁੜਦਾ ਕੁਝ ਜੇ ਆਪਾਂ ਉਹਨੂੰ ਕੱਪੜੇ ਨੂੰ ਗਾਹਾਂ ਸਿਉਣਾ ਹੋਵੇ ਕਿਸੇ ਨਾਲ ਨਹੀਂ ਹੋਰ ਹੋਰ ਕਿਸੇ ਨਾਲ ਪ੍ਰੈਕਸ਼ਨ ਨਹੀਂ ਹੁੰਦਾ ਹੋਰ ਤੋਂ ਬਾਅਦ ਤੇਰੇ ਤਾਂ ਤਾਂ ਕਿਸੇ ਨਾਲ ਕੁੱਤਾ ਕੋੜ ਨਹੀਂ ਲਾਈ ਆਪਣੀ ਹਾਂ ਟੁੱਟੇਂਦੀ ਹੈ ਸੁਹਾਗ ਕੋ ਤੋ ਤਨ ਕਾਈ ਕੋਰ ਜਿਨ੍ਹਾਂ ਨਾਂ ਸੁਹਾਗਣੇ ਤਿਨਾਂ ਝਾਕਣਾ ਹੋ ਜਿਨ੍ਹਾਂ ਦਾ ਨਾਂ ਸੁਹਾਗਣਿਆਂ ਨੂੰ ਹੋਰ ਝਾਕੇ ਨਹੀਂ ਹੁੰਦੀ ਤਾਂ ਕੋਰ ਤਾਂ ਨਹੀਂ ਲਾਈ ਉਹ ਜਿਹਾ ਝਾਕ ਟੁੱਟੇਂਦੀ ਹੈ ਸੁਹਾਗ ਕੋ ਹਾਂ ਅਜੇ ਜੋ ਹੋਰ ਕਿਤੇ ਜੁੜਨ ਦੀ ਇੱਛਾ ਹੈ ਇਹ ਕਪੜਾ ਵਧਾਉਣ ਦੀ ਇੱਛਾ ਕੋਰ ਦਾ ਮਤਲਬ ਹੈ ਅਸਲ 'ਚ ਸੰਤੋਖ ਦੀ ਕੋਰ ਨਹੀਂ ਲਾਈ ਸੰਤੋਖ ਦਾ ਐਂਡ ਨਹੀਂ ਨਾ ਲਾਇਆ ਹੱਦ ਬੰਦਾਈ ਕਰ ਲੋ ਹੱਦ ਸੰਤੋਖ ਦੀ ਲਕੀਰ ਨਹੀਂ ਕੱਢੀ ਅਜੋ ਅੜਦਲੇ ਜਦ ਕੋਰ ਲੱਗ ਗਈ ਉੱਥੇ ਬਸ ਇਦੋਂ ਨਹੀਂ ਹੁਣ ਬਦਲਣਾ ਕਪੜਾ ਲਿਮਟ ਹੋ ਗਈ ਲਿਮਟ ਕੋਰ ਨੂੰ ਆਪਾਂ ਲਿਮਟ ਕਹਿ ਸਕਦੇ ਹਾਂ ਤੇਰੀ ਕੋਈ ਲਿਮਟ ਨਹੀਂ ਹੈ ਲਿਮਟ ਦੇ ਵਿੱਚ ਰਹਿੰਦਾ ਜਿਹੜਾ ਉਹੀ ਕੋਰ ਆ ਸੰਤੋਖ 'ਚ ਰਹਿੰਦਾ ਉਹੀ ਕੋਰ ਆ ਤੇ ਸੰਤੋਖ ਹੈ ਹੈ ਨਹੀਂ ਤੇ ਪਰ ਸਵਾਲ ਦਾ ਤਾਂ ਤੁਣਾ ਬੇਕਾਰੀ ਹੈ ਤੈਨੂੰ ਚਾਹ ਆ ਜਗਾ ਜਗਾ ਦੀ ਜਿਨ੍ਹਾਂ ਨਾਲ ਤੇ ਤੈਨਾਂ ਚਾਖਣਾ ਹੋਰ ਉਹਨਾਂ ਦੇ ਕੋਈ ਟਾਰਗੇਟ ਹੋਊ ਟਾਰਗੇਟ ਇੱਕ ਹੋਊਗਾ ਜੇ ਟਾਰਗੇਟ ਇੱਕ ਹੈ ਨਹੀਂ ਨਾ ਬਸ ਫੇਰ ਤਾਂ ਟਾਰਗੇਟ ਹੀ ਨਹੀਂ ਕੋਈ ਹੈ ਜੇ ਟਾਰਗੇਟ ਇੱਕ ਨਹੀਂ ਫਿਰ ਟਾਰਗੇਟ ਹੈ ਕੋਈ ਨਹੀਂ ਜਿਹੜਾ ਸਾਰੇ ਦੇਵੀ ਦੇਵਤਿਆਂ ਨੂੰ ਮੰਨਦਾ ਉਹ ਕਿਸੇ ਨੂੰ ਨਹੀਂ ਮੰਨਦਾ ਅਸਲ ਵਿੱਚ ਜਿਹੜਾ ਸਾਰੇ ਦੇਵੀ ਦੇਵਤਿਆਂ ਨੂੰ ਮੰਨਦਾ ਨਾ ਜਿਹੜੇ ਸਾਰਾ ਜਿਹੜਾ ਆਦਮੀ ਸਾਰੇ ਧਰਮਾਂ ਦੀ ਇੱਜ਼ਤ ਕਰਦਾ ਉਹ ਕਿਸੇ ਦੀ ਵੀ ਨਹੀਂ ਕਰਦਾ ਉਹ ਤਾਂ ਗੰਗਾ ਗਿਆ ਗੰਗਾ ਰਾਮ ਜਮਨਾ ਗਿਆ ਜਮਨਾ ਦਾਸ ਹਾਂਜੀ